ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁਧ ਦੇਖੋ ਮਿੱਠਾ ਮਿੱਠਾ ਮਿੱਠਾ ਮਿੱਠਾ ਨਾਮ ਨੂੰ ਕਿਹਾ ਹੈ ਕੁਰਬਾਨੀ ਪਰ ਆ ਗੱਲ ਨਹੀਂ ਕਹੀ ਹੋਈ ਕਿਤੇ ਐਸਾ ਗੱਲ ਤੋਂ ਮਿੱਠਾ ਜ਼ਰੂਰ ਹੈ ਮਿੱਠਾ ਉਹ ਵੀ ਹੈ ਮਿੱਠਾ ਨਾਮ ਵੀ ਹੈ ਨਾਮ ਕਿਹਾ ਜਾ ਮਿੱਠਾ ਛੱਡੋ ਬਾਕੀ ਬਾਕੀ ਦੇ ਮਿੱਠੇ ਸੰਸਾਰ ਦੇ ਆਪਾਂ ਨੂੰ ਪਤਾ ਹੀ ਆ ਕਹੇ ਜਨ ਹੈ ਉਹਨੇ ਸੰਸਾਰ ਦੇ ਮਿੱਠੇ ਗਣਾਤੇ ਉਹਦਾ ਮਿੱਠਾ ਵੀ ਪਤਾ ਹੀ ਆਪਾਂ ਨੂੰ ਕਹਿੰਦਾ ਸ਼ੱਕਰ ਹੈ ਖੰਡ ਹੈ ਗੁੜ ਨਵਾਤ ਹੈ ਗੁੜ ਆਖਿਓ ਸ਼ਾਇਦ ਹੈ ਮਾਝਾ ਦੁੱਧ ਮੈਂ ਦਾ ਦੁੱਧ ਵੀ ਹੈ ਮੈਂ ਦਾ ਦੁੱਧ ਵੀ ਮਿੱਠਾ ਹੁੰਦਾ ਸਭੇ ਮਿੱਠਾ ਇਹ ਸਾਰੀਆਂ ਵਸਤਾਂ ਮਿੱਠੀਆਂ ਨੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਪਰ ਜਿਹੜਾ ਰੱਬ ਹੈ ਉਹ ਇਹ ਜਾਂ ਮਿੱਠਾ ਨਾ ਇਹਨਾਂ ਚੀਜ਼ਾਂ ਵਰਗਾ ਇਹ ਸਾਰੀਆਂ ਚੀਜ਼ਾਂ ਜ਼ੁਬਾਨ ਨੂੰ ਮਿੱਠੀਆਂ ਲੱਗਦੀਆਂ ਨੇ ਜੀਵ ਨੂੰ ਰੱਬ ਰੱਬ ਕਰਦਿਆਂ ਜਵਾਨ ਮਿੱਠੀ ਨਹੀਂ ਹੁੰਦੀ ਰੱਬ ਰੱਬ ਕਰੀ ਜਾਓ ਦੇਖਾਂ ਮਿੱਠੀ ਹੋ ਜੂ ਜਵਾਨ ਉਹ ਜੇ ਰੱਬ ਰੱਬ ਕਰੀ ਜਾਓ ਸਾਈ ਦਾੜੀ ਮਿੱਠਾ ਨਹੀਂ ਹੁੰਦਾ ਮਿੱਠਾ ਜ਼ਰੂਰ ਆ ਉਹ ਪਰ ਐ ਮਿਠਾਨੀ ਹੈ ਜੇ ਨੇ ਇਹ ਤਾਂ ਖੰਡ ਪਾ ਲਈ ਮੂੰਹ 'ਚ ਸ਼ੱਕਰ ਪਾ ਲਈ ਮੂੰਹ 'ਚ ਮਿਠਾ ਹੋ ਗਿਆ ਰੱਬ ਨੂੰ ਮੂੰਹ 'ਚ ਪਾ ਲੋ ਮਿਠਾ ਹੋ ਜਵੇ ਇਹ ਜਾਂ ਮਿੱਠਾ ਨਹੀਂ ਹੈ ਜੀਵ ਨੂੰ ਮਿੱਠਾ ਲੱਗਣ ਵਾਲਾ ਮਿੱਠਾ ਨਹੀਂ ਉਹ ਮਨ ਨੂੰ ਮਿੱਠਾ ਲੱਗਣ ਵਾਲਾ ਹੈ ਇਹ ਜੀਵ ਨੂੰ ਮਿੱਠਾ ਲੱਗਣ ਵਾਲਾ ਇਹ ਮਾਇਆ ਦੇ ਮਿੱਠੇ ਨੇ ਇਹ ਸਰੀਰ ਬਾਹਰਲੇ ਦੇ ਖਾਣ ਵਾਲਾ ਮਿੱਠਾ ਹੈ ਇਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ ਮਿੱਠੇ ਨਾਲ ਬਿਮਾਰੀਆਂ ਪੈਦਾ ਹੋ ਜਾਣ ਦਾ ਖਤਰਾ ਜੇ ਜ਼ਿਆਦਾ ਖਾਈਏ ਨੁਕਸਾਨ ਕਰਨ ਵਾਲਾ ਮਿੱਠਾ ਹੈ ਉਹ ਜਿੰਨਾ ਮਰਜ਼ੀ ਖਾ ਲੈ ਨੁਕਸਾਨ ਕਰਦਾ ਹੀ ਨਹੀਂ ਅਰ ਮਨ ਨੇ ਖਾਣਾ ਉਹ ਟੇਸਟ ਮਨ ਨੂੰ ਆਉਣਾ ਵੈਸੇ ਸਾਖਤ ਨੂੰ ਉਹ ਕੌੜਾ ਲੱਗਦਾ ਇਹ ਜਾ ਖਜੂਰਾ ਜਿਹੜਾ ਮਰਜ਼ੀ ਖਾ ਲਵੇ ਮਿੱਠੀਆਂ ਹੀ ਨੇ ਚੀਨੀ ਗੁਰਮੁਖ ਹਾਲਵੇ ਮਨਮੁਖ ਹਾਲਵੇ ਮਿੱਠੀ ਹੈ ਪਤਾਸੇ ਮਨਮੁਖ ਹਾਲਵੇ ਗੁਰਮੁਖ ਹਾਲਵੇ ਮਿੱਠਾ ਪਰ ਰੱਬ ਗੁਰਮੁਖ ਵਾਸਤੇ ਮਿੱਠਾ ਮਨਮੁਖ ਵਾਸਤੇ ਕੌੜਾ ਇਹ ਜਾ ਉਹਦਾ ਕਿਸੇ ਵਾਸਤੇ ਕੌੜਾ ਜਿਆਦਾ ਦੁਨੀਆ ਵਾਸਤੇ ਕੌੜਾ ਬਿਰਲਿਆਂ ਵਾਸਤੇ ਮਿੱਠਾ ਇਹ ਫਰਕ ਆ ਦੋਹਾਂ ਮਿੱਠਿਆਂ ਦੇ ਵਿੱਚ ਇਹ ਗੱਲ ਨਹੀਂ ਸੀ ਪਤਾ ਕਾਲੇ ਭਗਾਨੇ ਨੂੰ ਜੇ ਪਤਾ ਹੁੰਦਾ ਤਾਂ ਪਤਾਸੇ ਵਾਲੀ ਗੱਲ ਨਹੀਂ ਸੀ ਕਰਦਾ ਵੀ ਅਮਰ ਤੇ ਪਤਾਸੇ ਪਾਈ ਨਹੀਂ ਐਨੀ ਗੱਲ ਇਹਨਾਂ ਨੇ ਸਾਰਿਆਂ ਨੂੰ ਜਿਹੜੇ ਬੜੇ ਬੜੇ ਵਿਦਵਾਨ ਨੇ ਐਨੀ ਅਕਲ ਹੈ ਨਾ ਕੋਲ ਇਹਨਾਂ ਨੂੰ ਐਨੀ ਛੋਟੀ ਜੀ ਗੱਲ ਦਾ ਵੀ ਗਿਆਨ ਨਹੀਂ ਏਡੇ ਵਿਦਵਾਨਾਂ ਨੂੰ ਦਾਅਵੇ ਕਰਦੇ ਨੇ ਗੁਰਬਾਣੀ ਨੂੰ ਅਰਥਾਉਣ ਦੇ ਉਹ ਤਾਂ ਮੂਰਖ ਕੌਣ ਹੋ ਸਕਦਾ ਬਿਲਕੁਲ ਡਫਰ ਆਦਮੀ ਨੇ ਸਾਰੇ ਡਫਰ ਇੱਕ ਤੋਂ ਇੱਕ ਚੜ੍ਹਦਾ ਡਫਰ ਗੱਲਾਂ ਕਰੀ ਜਾਂਦੇ ਸੋਝੀ